ਦੂਜੀ ਛੋੜ ਕੁਵਾਟੜੀ ਇਕਸ ਸਿਉ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਜਿਹੜੀ ਦੂਜੀ ਕੁਵਾਟੜੀ ਹੈ ਨਾ ਮਨਮਤ ਦੀ ਕਲਪਨਾ ਵਾਲੀ ਜਿਹੜੀ ਆ ਇਹ ਕਲਪਨਾ ਵਾਲਾ ਮਾਇਆ ਦੀ ਭੁੱਖ ਵਾਲਾ ਰਾਹ ਕੁਵਾਟੜੀ ਉਹ ਛੱਡ ਦੇ ਠੀਕ ਹੈ ਵਾਟ ਤੋਂ ਕੁਵਾਟੜੀ ਬਣਿਆ ਕੁਵਾਟ ਤੋਂ ਕੁਵਾਟੜੀ ਬਣ ਠੀਕ ਹੈ ਉਹ ਛੱਡ ਦੇ ਉਹ ਪੰਡਤ ਨੇ ਪਾੜੀ ਸੀ ਬਾਟ ਉਹ ਵਾਟੜੀ ਬਣਾਈ ਸੀ ਪੰਡਤ ਨੇ ਬਾਟ ਪਾੜ ਕੇ ਕੁਵਾਟੜੀ ਬਣਾਈ ਸੀ ਪੱਥਰ ਪੂਜਾ ਬਣਾ ਲਈ ਸੀ ਉਹ ਮਾਇਆ ਦਾ ਰਸਤਾ ਉਹ ਛੱਡ ਦੇ ਇੱਕ ਅਸਿਓ ਤੇ ਲਾਏ ਜਿਹੜਾ ਇੱਕ ਹੈ ਸਭ ਦੇ ਅੰਦਰ ਉਹਦੇ ਨਾਲ ਚਿਤ ਲਾਦਾ ਬਾਹਲਾ ਸਰੀਰ ਜਿਹੜਾ ਪੰਜ ਤੱਤਾਂ ਦਾ ਅੰਦਰਲਾ ਇੱਕੋ ਤੱਤ ਦਾ ਸਰੀਰ ਪਰਮ ਤੱਤ ਦਾ ਪਰਮ ਤੱਤ ਵਾਲੇ ਨਾਲ ਚਿਤ ਲਾਦਾ ਜਿਹੜੇ ਮਾਇਆ ਨਾਲ ਚੱਲਦੇ ਨੇ ਨਹੀਂ ਚੱਲਦੇ ਦੂਜੀ ਭਾਵੇਂ ਜਿਨ੍ਹਾਂ ਨੂੰ ਦੂਜੀ ਇੱਛਾ ਰਹਿੰਦੀ ਹੈ ਜਿਨ੍ਹਾਂ ਦੇ ਅੰਦਰ ਨਾਨਕ ਰਹਿਣ ਲੋੜਿੰਦੜੀ ਜਾਏ ਉਹ ਰੁੜ ਜਾਂਦੇ ਨੇ ਉਹ ਨਹੀਂ ਖੜ ਸਕਦੇ ਉਹ ਜਿਹੜੀ ਹੈ ਕਲਪਨਾ ਦੀ ਨਦੀ ਹੈ ਨਾ ਉਹਦੇ ਚ ਬਹਿ ਜਾਂਦੇ ਨੇ ਉਹਨਾਂ ਦੇ ਪੈਰ ਨਹੀਂ ਅੜਦੇ ਪੈਰ ਨਹੀਂ ਖੜਦੇ ਉਹਨਾਂ ਦੇ ਉਹ ਰੁਕ ਨਹੀਂ ਸਕਦੇ ਉਹ ਨਰਕ ਨੂੰ ਲੈ ਜਾਂਦੀ ਹੈ ਰੋੜ ਕੇ ਉਹਨਾਂ ਦੀ ਹਾਂ ਇੱਥੇ 16ਵੇਂ ਸ਼ਲੋਕ ਦੀ ਸਮਾਪਤੀ ਹੈ ਜੀ